ਦੋਹਰਾ ਸੁਣਤ ਚੋਰ ਕੇ ਬਾਜਸਰਮ ਉਠਿਓ ਰਾਏ ਡਰ ਧਾਰ ਭਜੋ ਜਾਏ ਡਰ ਪਾਏ ਮਨ ਪਨੀ ਪਾਮਰੀ ਡਾਰੇ ਚੋਰ ਸੁਣਤ ਜਾਗੇ ਸਵੈ ਭਜੈ ਨਾ ਦੀਨਾ ਰਾਏ ਕਦਮ ਪਾਂਚ ਸਾਤਕ ਲੱਗੇ ਮਿਲੇ ਸਤਾਬੀ ਆਏ ਚਉਪਈ ਚੋਰ ਬਚਨ ਸਭ ਹੀ ਸੁਨਤਾਏ ਕਾਢੇ ਖੜਗਰਾਏ ਆਏ ਕੂ ਕਹੈ ਤੈ ਜਾਣ ਨ ਦੇ ਹੈ ਤੋਹਿ ਤਸਕਰ ਜਮ ਧਾਮ ਪਠੈ ਹੈ ਦੋਹਰਾ ਆਗੇ ਪਾਛੇ ਦਾਨੇ ਘੇਰ ਦਸੋ ਦਸਲੀਨ ਪੈਂਡ ਭੱਜਨ ਕੋ ਨਾ ਰਹੋ ਰਾਏ ਜਤਨ ਯਉ ਵਾਕੀ ਕਰ ਦਰਾਰੀ ਧਰੀ ਪਗਿਆ ਲਈ ਉਤਾਰ ਚੋਰ ਚੋਰ ਕਰਤੇ ਗਇਓ ਦ્વੈਕ ਮੁਤਹਰੀ ਝਾਰੇ ਲਗੇ ਮੁਤਾਰੀ ਕੇ ਗਿਰਿਓ ਊ ਮੂਰਛ ਨਾ ਖਾਏ ਭੇਦ ਨਾ ਗਾਹੂ ਨਰ ਲਿਓ ਮੁਸਕੈ ਲਈ ਚੜਾਏ ਲਾਤ ਮੁਸਤ ਬਾਜਣ ਲਗੀ ਸਿੱਖੈ ਪਹੁੰਚੇ ਆਏ ਭਰਾਤ ਭਰਾਤ ਤ੍ਰਿਯ ਕਹਿ ਰਹੀ ਕੋਉ ਨਾ ਸਕਿਓ ਛੁਰਾਏ ਚੌਵੀ ਜੂਤੀ ਬਹੁਤੇ ਮੂੰਡ ਲਗਾਈ ਮੁਸਕੈ ਕੀ ਐਟ ਚੜਾਈ ਬੰਦ ਸਾਲ ਤੇ ਦਿਆ ਪਠਾਈ ਆਨ ਆਪਣੀ ਸੇ ਸੁਹਾਈ ਇਹ ਛਲ ਖੇਲ ਰਾਏ ਭਜ ਆਇਓ ਬੰਦ ਸਾਲ ਤੇ ਪ੍ਰਾਤ ਪਠਾਇਓ ਸਿੱਖਿਣ ਭੇਦ ਅਭੇਦ ਨ ਪਾਇਓ ਵਾਹੀ ਕੋ ਤਸਕਰ ਠਹਰਾਇਓ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 22 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਚਉਪਈ ਭਇਓ ਪ੍ਰਾ ਸਭ ਹੀ ਜਨ ਜਾਗੇ ਆਪਣੇ ਆਪਣੇ ਕਾਰਜ ਲਾਗੇ ਰਾਏ ਭਵਨ ਤੇ ਬਾਹਰ ਆਇਓ ਸਵਾ ਬੈਠ ਦੀਵਾਨ ਲਗਾਇਓ ਦੋਹਰਾ ਪ੍ਰਾਤ ਪਏ ਤਮਨੈ ਤ੍ਰਿਆ ਹਿਤ ਤਜ ਰਿਸ ਉਪਜਾਏ ਪਨੀ ਪਾਮਰੀ ਜੋਗ ਤੇ ਸਭ ਹਿਰਦੈ ਦਿਖਾਏ ਚੌਪਈ ਰਾਏ ਸਭਾ ਮੈਂ ਬਚਨੂ ਚਾਰੇ ਪਨੀ ਪਾਮਰੀ ਖਰੇ ਹਮਾਰੇ ਥਾਏ ਸਿੱਖਿਆ ਜੋ ਹਮੈ ਬਤਾਵੇ ਤਾਤੇ ਕਾਲ ਨਿਕਟ ਨਹਿ ਆਵੈ ਦੋਹਰਾ ਬਚਨ ਸੁਣਤ ਗੁਰ ਬਕਤਰ ਤੇ ਸਿੱਖਿਆ ਨਾ ਸਕੇ ਦੁਰਾਏ ਪਣੀ ਪਾਮਰੀ ਕੇ ਸਹਿਤ ਸੋ ਤ੍ਰਿਏ ਦਈ ਬਤਾਏ ਚਉਪੇ ਤਬੈ ਰਾਏ ਜੋ ਬਚਨ ਉਚਾਰੇ ਗਹਿ ਲਿਆਵੋ ਤੇ ਤੀਰ ਹਮਾਰੇ ਪਣੀ ਪਾਮਰੀ ਸੰਗ ਲੈ ਆਈਓ ਮੂਰ ਕਹਿ ਬਿਨ ਤਰਾਸ ਨਾ ਦਈਓ ਦੋਹਰਾ ਸੁਨਤ ਰਾਏ ਕੇ ਬਚਨ ਕੋ ਲੋਕ ਪਰੇ ਅਰੇ ਰਾਏ ਪਣੀ ਪਾਮਰੀ ਤ੍ਰਿਏ ਸਹਿਤ ਲਿਆਵਤ ਭੈ ਬਨਾਏ ਡਿਲ ਕਹੋ ਸੁੰਦਰੀ ਕਿਹ ਕਾਜ ਬਸਤਰ ਤੈ ਹਰੇ ਹਮਾਰੇ ਦੇਖ ਭਟਨ ਕੀ ਭੀਰ ਤਰਾਸ ਉਪਜਿਓ ਨਹਿ ਥਾਰੇ ਜੋ ਚੋਰੀ ਜਨ ਕਰੈ ਕਹੋ ਤਾ ਕੋ ਕਿਆ ਕਰੀਐ ਹੋ ਨਾਰ ਜਾਨ ਕੈ ਟਰੋ ਨਤਰ ਜੀਤੇ ਤੋਹਿ ਮਰੀਐ ਦੋਹਰਾ ਪਰ ਪੀਰੀ ਮੁਖ ਪਰ ਗਈ ਨੈਣ ਰਹੀ ਨਿਹਰਾਏ ਤਰਕ ਤਰਕ ਛਤਿਆ ਕਰੈ ਬਚਨ ਨਾ ਭਾਖਿਓ ਜਾਏ ਅੜਿਲ ਹਮ ਪੁੱਛੈ ਗਏ ਯਾਹ ਨਾ ਤੂੰ ਕੁਝ ਭਾਖਿਓ ਯਾਹੀ ਕਹਿ ਕਰ ਮਾਏ ਭਲੀ ਬਿਦ ਰਾਖਿਓ ਨਿਰਨੋ ਕਰ ਹੈ ਏਕ ਏਕਾਂਤ ਬੁਲਾਏ ਕੈ ਹੋ ਤਬ ਦਹਿ ਹੈ ਇਹ ਜਾਨ ਹਿਰਦੈ ਸੁਖ ਪਾਏ ਕੈ ਚਉਪਈ ਪ੍ਰਾਤ ਪੈ ਉਤਰੀ ਬਹੁਰ ਬੁਲਾਈ ਸਗਲ ਕਥਾ ਕਹਿਤਾ ਹੈ ਸੁਨਾਈ ਤੁਮ ਕੋਪ ਹਮ ਪਰ ਚਰਿਤ ਮਨਾਇਓ ਹਮੂ ਤੁਮ ਕਾ ਚਰਿਤ ਦਿਖਾਇਓ ਤਾ ਕੋ ਭਰਾਤ ਬੰਦ ਤੇ ਛੋਰਿਓ ਭਾਂਤ ਭਾਂਤ ਤੇ ਤ੍ਰਿਆ ਨਿਹੋਰਿਓ ਬਹੁਰ ਐਸ ਜੀ ਕਬੂ ਨਾ ਧਰਿਓ ਮੋਹ ਅਪਰਾਧ ਛਿਮਾਪਨ ਕਰਿਓ ਦੋਰਾ ਛਿਮਾ ਕਰੋ ਤ੍ਰਿਆ ਹਮੈ ਬਹੁਰ ਨ ਕਰਿਓ ਰਾਂਧੇ ਬੀਸ ਸਾਂਸਰ ਟਕਾ ਤਿਸ ਦਈ ਛਿਮਾਹੀ ਬਾਂਦੇ ਇਹ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 23 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਫਜੂ ਸੋਰਠਾ ਦੀਨੋ ਬੌਰ ਪਠਾਏ ਬੰਦ ਸਾਲ ਪਿਤਪੂਤ ਕਉ ਲੀਨੋ ਬੌਰ ਬੁਲਾਏ ਭੋਰ ਹੋਤੇ ਆਪਣੇ ਨਿਕਟ ਚਉਪਈ ਪੁਨ ਮੰਤਰੀ ਇੱਕ ਕਥਾ ਉਚਾਰੀ ਸੁਨੋ ਰਾਏ ਇੱਕ ਬਾਤ ਹਮਾਰੀ ਏਕ ਚਰਿਤ੍ਰਿਯ ਤੁਮਹਿ ਸੁਨਾਉ ਤਾਤੇ ਤੁਮ ਕੋ ਅਦਕਿਰ ਜਾਉ ਉੱਤਰ ਦੇਸ ਨਿਰਪਤਿਕ ਭਾਰੋ ਸੂਰਜ ਬੰਸ ਮਾਇ ਉਜਿਆਰੋ ਚੰਦਰਮਤੀ ਤਾਕੀ ਪਟਰਾਣੀ ਮਾਨੋ ਛੀਰ ਸਿੰਧ ਮਥਿਆਨੀ ਏਕ ਸੁਤਾ ਤਾਕੇ ਭਵ ਲਇਓ ਜਾਨਕ ਡਾਰ ਗੋਦ ਰਵਿ ਦਇਓ ਜੋਵਨ ਜੀਵ ਅਦਿਕ ਤੇ ਬਾਢੀ ਮਾਨੋ ਚੰਦਰਸਾਰ ਮਥ ਕਾਢੀ ਤਰਿਓ ਸੁਮੇਰ ਕੁਾਰਿ ਤਿਹ ਨਾਮਾ ਜਾ ਸਮ ਔਰ ਨ ਜਗ ਮੈਂ ਬਾਮਾ ਸੁੰਦਰ ਤਿਹੂ ਭਵਨ ਮੈਂ ਭਈ ਜਾਨ ਕਲਾ ਚੰਦਰ ਕੀ ਵਈ ਜੋਵਨ ਜੀਵ ਅਦਕਥੇ ਧਰੀ ਮੈਨ ਸੋਨਾਰ ਭਰਨ ਜਨ ਭਰੀ ਵਾਕੀ ਪ੍ਰਵਾ ਜਾਤ ਨ ਕਹੀ ਜਾਨ ਫੂਲ ਮਾਲਤੀ ਰਹੀ ਦੋਹਰਾ ਜਗੈ ਜੁਬਨ ਕੀ ਦੇਵ ਕੇ ਝਲਕਤ ਗੋਰੇ ਅੰਗ ਜਨ ਕਰ ਝੀਰ ਸਮੁੰਦਰ ਮੈਂ ਦਮਕਤ ਛੀਰ ਤਰੰਗ ਚਉਪਈ ਦਛਣ ਦੇਸ ਨਿਵਤਵਾ ਪਰੀ ਭਾਂਤ ਭਾਂਤ ਕੇ ਭੋਗਨ ਪਰੀ ਦੋਏ ਪੁੱਤਰ ਕੰਨਿਆ ਇਕ ਭਈ ਜਾਨਕ ਰਾਸ ਰੂਪ ਕੀ ਵਈ ਕਿਤਕ ਦਿਨ ਰਾਜਾ ਵੋ ਮਰਿਓ ਤੇ ਸਿਰ ਛਤਰਪੂਤ ਵਿਦ ਧਰਿਓ ਕੋ ਆਗਿਆ ਤਾਗੀ ਤੇ ਟਰੈ ਜੋ ਭਾਵੈ ਚਿਤ ਮੈਂ ਸੋ ਕਰੈ ਐਸ ਭਾਂਤ ਬੋ ਕਾਲ ਬਿਹਾਨਿਓ ਚੜਿਓ ਬਸੰਤ ਸਵਨ ਜੀ ਜਾਣਿਓ ਤਾਤੇ ਪੀ ਬਿਨ ਰਹਿਓ ਨਾ ਪਰੈ ਬ੍ਰਹਮਾਨ ਭੈ ਹੀ ਅਰਾਜ ਰੈ ਦੋਰਾ ਬਿਰਹਾਵਾਨ ਗਾੜੇ ਲਗੇ ਕੈਸਕ ਬੰਧੈ ਧੀਰ ਮੁਖ ਫੀਕੀ ਬਾਤੇ ਕਰੇ ਪੇਟ ਪਿਆ ਕੀ ਪੀਰ ਸਾਰੇ ਅਨੰਗ ਕੇ ਤਨ ਗੱਡੇ ਕੱਢੇ ਦਸੂ ਅਲੀ ਫੂਟੇ ਲੋਕ ਲਾਜ ਕੁਲ ਕਾਨ ਸਭ ਗਈ ਤਰਕ ਦੈ ਟੂਟ ਏਕ ਪੁਰਖ ਸੁੰਦਰ ਹੋ ਤੋ ਤਾਕੋ ਲਿਓ ਬੁਲਾਏ ਮੈਨ ਭੋਗਤਾ ਸੋ ਕੀਓ ਹਿਰਦੈ ਹਰਿ ਕੋ ਬਜਾਏ ਚੌਪਈ ਤਾਸੋ ਭੋਗ ਕਰ ਤ੍ਰੀ ਰਸੀ ਜਨ ਹੈ ਨਾਰ ਭਵਨ ਤੇ ਵਸੀ ਨਿਤ ਨਿਸਾ ਕਹਿਤਾਏ ਬੁਲਾਵੈ ਮਨ ਭਾਵਤ ਕੇ ਭੋਗ ਕਮਾਵੈ ਆਵਤ ਤਾਹੇ ਲੋਕ ਸਭ ਰੋਕੈ ਚੋਰ ਪਛਾਨ ਪਹਾਰੂ ਟੋਕੈ ਜਬ ਚੇਰੀ ਤਿਨ ਬਚਨ ਸੁਣਾਵੈ ਤਬ ਗ੍ਰਹਿ ਜਾਰ ਸੋ ਬੈਠੈ ਪਾਵੈ ਭੋਗ ਜਾਰ ਸੋ ਤ੍ਰੀਅਤ ਕਰੈ ਭਾਂਤ ਭਾਂਤ ਕੇ ਭੋਗਨ ਪਰੈ ਅਧਿਕ ਕਾਮ ਕੋ ਤ੍ਰੀ ਉਪਜਾਵੈ ਲਪਟ ਲਪਟ ਕਰ ਭੋਗ ਕਮਾਵੈ ਦੋਹਰਾ ਜਬ ਚੇਰੀ ਪਹਾਰੂਨ ਕੋ ਉੱਤਰ ਦੇਤ ਬਨਾਏ ਤਾਵਹੁ ਪਾਵਤ ਵੋ ਮੀਤ ਮਿਲਤ ਤੇ ਆਏ ਭਈ ਰਹਿਣ ਭਈ ਤ੍ਰੀ ਮਿੱਤਰ ਬੁਲਾਇਓ ਤ੍ਰੀ ਕੋ ਭੇਸ ਧਾਰ ਸੋ ਆਇਓ ਇਹ ਬਿਦਤਾ ਸੋ ਬਚਨ ਉਚਰੇ ਹਮ ਸੋ ਭੋਗ ਅਧਿਕ ਤੁਮ ਕਰੇ ਨਾਰ ਕਹਿਓ ਸੁਨ ਮਿੱਤਰ ਹਮਾਰੇ ਕਹੋ ਬਾਤ ਸੋ ਕਰੋ ਪਿਆਰੇ ਮੰਤਰ ਮੋਰ ਕਾਮਨ ਧਰ ਲੀਜੋ ਅਵਰ ਕਿਸੂ ਤਨ ਭੇਦ ਨਾ ਦੀਜੋ ਏਕ ਦਿਵਸ ਤੋਂ ਬਨ ਮੈਂ ਜਈਓ ਏਕ ਬਾਵਰੀ ਭੀਤਰ ਨਈਓ ਮੋਹਿ ਮਿਲੇ ਜਗਪਤ ਜੋ ਕਹੀਓ ਇਹ ਬਜ ਭਾਗ ਮੌਨ ਹੋਇ ਰਹੀਓ ਤੁਮ ਜੋ ਲੋਗ ਦੇਖ ਹੈ ਆਈ ਜੋ ਕਹੀਓ ਤਿਨ ਬਚਨ ਸੁਨਾਈ ਆਣ ਗਾਮ ਦੇ ਬਚਨ ਕਹਾਂਗੇ ਸੁਨ ਬਤਿਆ ਹਮ ਚਕ੍ਰਿਤ ਰਹਾਂਗੇ ਚੜ ਚੰਪਾਨ ਸੋ ਤਾਹਾਂ ਹਮ ਐ ਹੈ ਗੁਰੂ ਭਾਖ ਤਬ ਸੀਸ ਝੁਕੈ ਹੈ ਲੈ ਤੋ ਕੋ ਆਪਣੇ ਕਰ ਜੈ ਹੂੰ ਪੌਂਦ ਪੌਂਦ ਕੇ ਭੋਗ ਕਮੈ ਹੂੰ ਤਮਨੈ ਜਾਰ ਤੈਸੀ ਕੀਓ ਜਮਨ ਭਾਂਤ ਅਬਲਾ ਕਹਿ ਦਿਓ ਭਇਓ ਪ੍ਰਾਦ ਬਨ ਮਾਇ ਸਿਧਾਰਿਓ ਏਕ ਬਾਵਰੀ ਮਾਹਿ ਬਿਹਾਰਿਓ ਦੋਹਰਾ ਮੱਜਨ ਕਰ ਬਾਪੀ ਬਿਖੈ ਬੈਠੋ ਧਿਆਨ ਲਗਾਏ ਕਹਿਓ ਆਨ ਮੋਇ ਦੈ ਗਏ ਦਰਸ਼ਨ ਸ੍ਰੀ ਜਦੁਰਾਏ ਚਉਪਈ ਯੋ ਸੁਣ ਲੋਕ ਸਕਲ ਹੀ ਤਾਏ ਛੇਰਾ ਸਕਰ ਪੁਚਾਰੂ ਲਿਆਏ ਦੂਧ ਭਾਤ ਆਗੇ ਲੈ ਤਰੀ ਭਾਂਤ ਭਾਂਤ ਸੋ ਪਾਇਨ ਪਰਹੀ ਦਰਸ ਦਇਓ ਤੁਮ ਕੋ ਰਾਈ ਗੁਰੂ ਪਾਖ ਦਹਿ ਗਇਓ ਵਡਾਈ ਤਾਂ ਤੇ ਸਭ ਉਸਤ ਦੇ ਹਮ ਕਰਹੀ ਮਹਾਕਾਲ ਕੀ ਬੰਦ ਨਾ ਪਰਹੀ ਦੋਹਰਾ ਮਹਾਕਾਲ ਕੀ ਬੰਦ ਤੇ ਸਭ ਕੋ ਲਿਹੋ ਛਰਾਏ ਤਾ ਪ੍ਰਸਾਦ ਵਿੱਚ ਰਹਿ ਸੁਰਗ ਪਰਹਿ ਨਰਕ ਨਹਿ ਜਾਏ ਚੌਪਈ ਚਲੀ ਕਥਾਪੁਰ ਭੀਤਰ ਆਈ ਤਿਨ ਰਾਣੀ ਸਰਵਨਨ ਸੁਨ ਪਾਈ ਚੜ ਚੰਭਾਣ ਤਾਹ ਕਹਿ ਚੱਲੀ ਲੀਨੇ 20 50 ਗਇਲੀ ਦੋਹਰਾ ਚਲੀ ਚਲੀ ਆਈ ਤਹਾਂ ਜਹਾਂ ਹੁਤੇ ਨਿਜਮੀਤ ਮੀਤ ਭਾਗ ਗੁਰੂ ਪਾਇਨ ਪਰੀ ਅਦਕ ਮਾਨ ਸੁਖ ਜੀਤ ਚਉਪਈ ਕਿਹੇ ਵਿਦ ਦਰਸ ਸ਼ਾਮਤ ਦੀਨੋ ਕਮਨ ਕਿਰਪਾ ਕਰ ਕੈ ਗੁਰ ਕੀਨੋ ਸਕਲ ਕਥਾ ਵਹੁ ਹਮੈ ਸੁਨਾਵਹੁ ਮੋਰੇ ਚਿਤ ਕੋ ਤਾਪ ਮਿਟਾਵਹੁ ਦੋਹਰਾ ਜੋ ਕਜ ਕਥਾ ਤੁਮ ਫੇ ਪਈ ਸੋ ਕਜ ਕਹੋ ਤੁਮ ਵੋਹੇ ਤੁਹ ਜਤਪਤ ਕੈਸੇ ਮਿਲੇ ਕਹਾ ਦਇਓ ਵਰਤੋਹੇ ਚਉਪਈ ਮੱਜਨ ਹੇਤ ਯਹਾਂ ਮੈਂ ਆਇਓ ਨਾਇ ਧੋਏ ਕਰ ਧਿਆਨ ਲਗਾਇਓ ਇਕ ਚਿਤ ਵੈ ਦ੍ਰਿੜ ਜਪ ਜਪ ਕੀਓ ਤਬ ਜਤ ਪਦ ਦਰਸ਼ਨ ਮੋਇ ਦੀਓ ਸੋਨੇ ਅਬਲਾ ਮੈਂ ਕਛੂ ਨਾ ਜਾਣੋ ਕਹਾ ਦਇਓ ਮੋਇ ਕਹਾ ਬਖਾਨੋ ਮੈਂ ਲਖ ਰੂਪ ਅਚਰਜ ਤਬ ਪਇਓ ਮੋਹ ਕਾ ਬਿਸਰ ਸਵੈ ਕਿਛ ਗਇਓ ਦੋਰਾ ਬਨ ਮਾਲਾ ਔਰ ਮੈਂ ਤਰੀ ਪੀਤ ਬਸਨ ਫਾਰਾਏ ਨਿਰਖ ਦਿਵਤ ਤਾਮਨ ਲੱਜੈ ਪ੍ਰਵਾਨ ਬਰਨੀ ਜਾਏ ਚਉਪਈ ਅਦਿਕ ਜੋਤ ਜਦ ਪਦ ਕੀ ਸੋ ਹੈ ਖਾਗ ਮ੍ਰਿਗ ਜਛ ਭੁਜੰਗਨ ਮੋਹ ਹੈ ਲਹਿ ਨੈਨਨ ਕੋ ਮ੍ਰਿਗ ਸਭ ਚਾਨੇ ਕਮਲ ਜਾਨ ਅਲਿ ਫਿਰਤ ਦੀਵਾਨੇ ਛੰਦ ਪੀਤ ਬਸਨ ਬਨਵਾਲ ਮੋਰ ਕੋ ਮੁਕਤ ਸੁਧਾਰੈ ਮੁਖ ਮੁਰਲੀ ਅਦ ਫਬਦ ਹੀਏ ਕੌਸਤਕ ਮਨ ਧਾਰੈ ਸਾਰੰਗ ਸੁਦਰਸ਼ਨ ਗਦਾ ਹਾਥ ਨੰਦਕ ਅਸ ਛਾਜੈ ਲਖੇ ਸਾਵਰੀ ਦੇ ਸਗਨ ਘਨ ਸਾਮਨ ਲਾਜੈ ਦੋਹਰਾ ਚਤਰਕਾਨ ਆਜਿਤ ਚਤਰ ਚਹੁ ਵਿਰਾਜਤ ਹਾਥ ਦੋ ਖਰਨ ਦੀਨੋ ਤਰਨ ਸਭ ਨਾਥਨ ਕੇ ਨਾਥ ਨਵਲ ਕਾਨ ਗੋਪੀ ਨਵਲ ਨਵਲ ਸਖਾ ਲੀਏ ਸੰਗ ਨਵਲ ਬਸਤਰ ਜਾ ਮੈਂ ਤਰੇ ਰੰਗਤ ਨਾਨਾ ਰੰਗ ਇਹ ਪੇਖ ਭਗਵਾਨ ਕੋ ਜਾ ਮੈਂ ਕਛੂ ਨਾ ਭੇਦ ਇਹ ਉਚਾਰਤ ਸ਼ਾਸਤਰ ਸਭ ਇਹ ਬਖਾਨਤ ਭੇਦ ਇਹ ਭੇਖ ਪੰਡਿਤ ਕਹੈ ਇਹ ਕਹਿਤ ਸਭ ਕੋਏ ਦਰਸ ਦਇਓ ਜਤ ਪਰ ਤੁਮੈ ਜਾ ਮੈਂ ਭੇਦ ਨਾ ਹੋਏ ਚਉਪੀ ਸਭ ਬਨਤਾ ਪਾਇਨ ਪਰ ਪਰੀ ਭਾਂਤ ਭਾਂਤ ਸੋ ਕਰੀ ਨਾਥ ਹਮਾਰੇ ਧਾਮ ਪਧਾਰੋ ਸ੍ਰੀ ਜਤਪਤ ਕੋ ਨਾਮ ਉਚਾਰੋ ਦੋਹਰਾ ਧਾਮ ਚਲੋ ਹਮਰੇ ਪ੍ਰਭੂ ਕਰ ਕੈ ਕਿਰਪਾ ਪਾਰ ਹਮ ਠਾਡੀ ਸੇਵਾ ਕਰੈ ਏਕ ਚਰਨ ਨਿਰਧਾਰ ਰਾਣੀ ਸੁਤ ਤੁਮਰੇ ਦੀਐ ਸੁਖੀ ਬਸੈ ਤਬ ਦੇਸ ਹਮ ਅਤੀਤ ਬਨ ਹੀ ਭਲੇ ਕਰੇ ਜੋਗ ਕੋ ਭੇਸ ਚਉਪੀ कृपा ਕਰੋ ग्रह ਚਲੋ ਹਮਾਰੇ लगी ਪਾਏ ਮਹਿ रहो तिहारे ਜੋ कछ ਕਹੋ ਕਰਿਓ ਅਬ ਸੋਈ ਤਵ ਆਗਿਆ ਫੇਰ ਹੈ ਨਾ ਕੋਈ ਦੋਰਾ ਮੈਂ ਯਾਸੋ ਗੋਸ਼ਟ ਕਰੋ ਕਹਿਲ ਦਈ ਉਠਾਏ ਆਪ ਆਏ ਤਾਂ ਸੋ ਰਮੀ ਹਿਰਦੈ ਹਰ ਕੇ ਉਪਜਾਏ ਲੈ ਤਾ ਕੋ ਘਰ ਕੋ ਚੱਲੀ ਮਨ ਮਾਨਤ ਕਰ ਭੋਗ ਯਾਹ ਮਿਲਿਓ ਸਭ ਹਰ ਕਹੈ ਭੇਦ ਨਾ ਜਾਣਹਿ ਲੋਗ ਚਉਬਈ ਤਵਨ ਜਾਰ ਕੋ ਸੰਗ ਲੈ ਚੱਲੀ ਲੀਨੇ ਸਾਥ ਪਛਾਸ ਕੇ ਆਲੀ ਗੋਸ਼ਟ ਹੇਤ ਧਾਮ ਤੇ ਆਵੈ ਸੰਗ ਤਿਆਗ ਕਰ ਭੋ ਕਮਾਵੈ ਦੋਹਰਾ ਤਵਨ ਜਾਰ ਸੋ ਜੋ ਰਹੀ ਨਿਜ ਨਾਰੀ ਜਿਉ ਹੋਏ ਲੋਕ ਗੁਰੂ ਕਹਿ ਪਗ ਪਰੈ ਭੇਦ ਨ ਪਾਵੈ ਕੋਏ ਚੰਚਲਾਣ ਕੋ ਚਿਤ੍ਰ ਕੋ ਸਖਤ ਨ ਕੋ ਉਪਾਏ ਚੰਦਰ ਸੂਰ ਸੁਰ ਅਸੁਰ ਸਭ ਬ੍ਰਹਮ ਵਿਸ਼ਨ ਸੁਰ ਰਾਏ ਇਹ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ ਮੋ ਚਿਤਰ ਸਮਾਪਤ ਮਸਤ ਸਭ ਮਸਤ ਅਫਜੂ ਦੋਹਰਾ ਗੰਗ ਜਮਨ ਭੀਤਰ ਬਸੈ ਕੈਲਾਖਰ ਕੀ ਦੂਨ ਤੇ ਠਾਂ ਲੋਕ ਬਸੈ ਕਨੇ ਪ੍ਰਤਛ ਪਸ਼ੂ ਕੀ ਜੂਨ ਚੌਪਈ ਬੌਰ ਸੁਮੰਤਰੀ ਕਥਾ ਉਚਾਰੇ ਸੁਨੋ ਨਿਵਤ ਪ੍ਰਾਨਨ ਤੇ ਪਿਆਰੇ ਏਕ ਕਥਾ ਤ੍ਰਿ ਸੁਣਾਉ ਸੁਨਾਉ ਤਾਤੇ ਤੁਮਰੋ ਤਾਪ ਮਿਟਾਉ ਦੋਹਰਾ ਕਹਿ ਲਾਖਰ ਕੇ ਰਾਵ ਕੀ ਏਕ ਤੀ ਵਰਨਾਰੇ ਰਾਜ ਨਸ਼ਟ ਕੇ ਹੇਤ ਤਿਨ ਚਿਤ ਮੈਂ ਕੀਆ ਵਿਚਾਰ ਚਉਬਈ ਪ੍ਰੇਮ ਕੁਾਰ ਕੀ ਕਰਾਨੀ ਬਿਰਧ ਰਾਵ ਲਾਕਾ ਡਰਪਾਨੀ ਜਾ ਕੇ ਧਾਮ ਏਕ ਸੁਤ ਨਾਹੀ ਇਹ ਚਿੰਤਾ ਕੇ ਚਿਤ ਮਾਹੀ ਦੋਰਾ ਪੁੱਤਰ ਨਾ ਗ੍ਰਹਿ ਜਾ ਕੋ ਪਇਓ ਬਿਰਧ ਗਇਓ ਹੋਇ ਰਾਏ ਕੇਰ ਕਲਾ ਤੇ ਥੱਕ ਗਇਓ ਸਖਤ ਨਾ ਸੁਤ ਉਪਜਾਏ ਚੌਬੀ ਤਾਤੇ ਕਥੂ ਚਰਿਤਰ ਬਨਈਐ ਰਾਜ ਧਾਮ ਤੇ ਜਾਣ ਨਾ ਦਈਐ ਪੂਤ ਅੰਤ ਕੋ ਲੈ ਕਰ ਪਰਿਐ ਨਾਮ ਨਿਰਭਤ ਕੋ ਬਦਨੋ ਚਰਿਐ ਦੋਹਰਾ ਗਰਭਵਤੀ ਇਕ ਤ੍ਰੇਵਤੀ ਲੀਨੀ ਨਿਕਟ ਬੁਲਾਏ ਰਣੀ ਹੈ ਰਿਓ ਅਧਾਨ ਜਗ ਐਸੇ ਦਈ ਉਡਾਏ ਅਦਕ ਦਰਵ ਤਾਕੋ ਦਇਓ ਮੋਲ ਪੁੱਤਰ ਤੇ ਲੀਨ ਸੋ ਤੁਪਜਿਓ ਗ੍ਰਹਿ ਰਾਏ ਕੇ ਯੋ ਕਹਿ ਉਤਸਵਰ ਕੀਨ ਡੋਂ ਭਾ ਢਾਢੀਨ ਕੋ ਦੀਨਾ ਅਪਾਰ ਸ਼ੇਰ ਸਿੰਘ ਤਾ ਕੋ ਧਰਿਓ ਸਭਿਨ ਨਾਮ ਸੁਧਾਰ ਚਉਪਈ ਕਿਤਕ ਦਿਨ ਰਾਜਾ ਮਰ ਗਇਓ ਰਾਵ ਸ਼ੇਰ ਸਿੰਘ ਤਾ ਭਇਓ ਰਾਵ ਰਾਵ ਸਭ ਲੋਕ ਬਖਾਨਾ ਤਾ ਕੋ ਭੇਦ ਨ ਕੋ ਜਾਣੈ ਦੋਹਰਾ ਕਰਮ ਰੇਹ ਕੀ ਗਤ ਉਤੇ ਭਏ ਰੰਕ ਤੇਰਾ ਏ ਰਾਵਤ ਤੇ ਰਾਜਾ ਕਰੇ ਤ੍ਰਿਆ ਚਰਿਤਰ ਬਨਾਏ ਇਹ ਸ੍ਰੀ ਚਿਤ੍ਰ ਪਖਿਆਨੇ ਤ੍ਰਿਆ ਚਿਤਰੇ ਭੂਪ ਮੰਤਰੀ ਸੰਭਾਦੇ 25 ਸਮੋਹ ਚਿਤ੍ਰ ਸਮਾਪਤ ਮਸਤ ਸੁਭ ਮਸਤ ਅਫਜੂ ਦੋਹਰਾ ਕਥਾ ਸੁਣਾਉ ਬਨਕ ਕੀ ਸੁਣ ਨਿਰਪ ਭਰ ਤੋਏ ਸੰਗ ਇਕ ਤਰੀ ਕੀ ਬਨ ਵਿਖੈ ਬੋਰ ਪਰ ਖੁਦਿਓ ਬਿਹੰਗ ਚਉਪਈ ਜਬ ਹੀ ਬਨਕ ਬਨਜ ਤੇ ਆਵੈ ਬੀਸ ਚੋਰ ਅਬਹਨੇ ਸੁਨਾਵੈ ਪ੍ਰਾਤਾਨਿ ਵਚਨੋ ਚਾਰੇ 30 ਚੋਰ ਮੈਂ ਆਜ ਸੰਘਾਰੇ ਐਸੀ ਭਾਂਤ ਨਿਤ ਬੋ ਕਹਿ ਸੁਣ ਤ੍ਰੀ ਬੈਨ ਮੂਨ ਹੋਇ ਰਹਿ ਤਾਕੇ ਮੁਖ ਪਰ ਕਛੂ ਨ ਪਾਖੈ ਇਹ ਸਭ ਬਾਤ ਚਿਤ ਮੈ ਰਾਖੈ ਨਿਰਤਮਤੀ ਇਹ ਵਿਦ ਤਵ ਕੀਓ ਬਾਦਸ਼ਾਹ ਤੇ ਹੈ ਇਕ ਲਿਓ ਬਾਂਧ ਭਾਗ ਸਿਰ ਖੜਗਨ ਚਾਇਓ ਸਗਲ ਪੁਰਖ ਕੋ ਭੇਸ ਬਨਾਇਓ ਦਹਨੇ ਹਾਥ ਸਹਿਤੀ ਸੋ ਹੈ ਜਾ ਕੇ ਤੀਰ ਸਿਪਾਈ ਕੋ ਹੈ ਸਭੀ ਸਾਜ ਪੁਰਖ ਕੇ ਬਨੀ ਜਾਨਕ ਮਹਾਰਾਜ ਪਤਿ ਅਨੀ ਦੋਹਰਾ ਸਿਬਰ ਸਰੋਈ ਸਹਿਤੀ ਤੁਜਾ ਰਹੀ ਫਾਰਾਏ ਮਹਾਵੀਰ ਸੀ ਜਾਣੀਐ ਤ੍ਰਿਆ ਨਾ ਸਮਝੀ ਜਾਏ ਬਨਜ ਹੇਤ ਬਨਿਆ ਚਲਿਓ ਅਤਿ ਹਰਖਤ ਸਭ ਅੰਗ ਗਾਵਤ ਗਾਵਤ ਗੀਤ ਸੁਭ ਬਨ ਮੈਂ ਤਸਿਓ ਨਿਸੰਗ ਚਉਪਈ ਬਨਕ ਜਾਤ ਏਕਲੋ ਨਿਹਾਰਿਓ ਛਲੋ ਯਾਹ ਯੋ ਬਾਲ ਵਿਚਾਰਿਓ ਮਾਰ ਮਾਰ ਕਰ ਸਾਮੇ ਤਾਈ ਕਾਟ ਕਿਰਪਾਨ ਪਹੁੰਚੀ ਆਈ ਦੋਰਾ ਕਹਾ ਜਾਤ ਰੇ ਮੂੜ ਮਤ ਜੁਧ ਕਰੋ ਡਰ ਡਾਰੇ ਮਾਰਤ ਹੋ ਨਹਿ ਆਜ ਤੋਏ ਪਗਿਆ ਬਸਤਰ ਉਤਾਰੇ ਚੌਬੀ ਬਨਕ ਬਚਨ ਸੁਨ ਬਸਤਰ ਉਤਾਰੇ ਘਾਸ ਦਾਤ ਗਹਿਰਾਮ ਉਚਾਰੇ ਸੁਨ ਤਸਕਰ ਮੈਂ ਦਾਸ ਤਿਆਰੋ ਜਾਣ ਆਪਨੋ ਆਜ ਉਬਾਰੋ ਦੋਹਰਾ ਜੋ ਆਪਣੀ ਤੈ ਗੁਦਾ ਪਰ ਖੋਦਨ ਦੇ ਬਿਹੰਗ ਤੋ ਤੁਮ ਅਬ ਜੀਵਤ ਰਹੋ ਬਚੈ ਤਿਆਰੋ ਅੰਗ ਤਵੈ ਬਨਕ ਤੈ ਸੇ ਕੀਆ ਜਿਉ ਤ੍ਰੀ ਕਹਿਓ ਰਸਾਏ ਥਰ ਹਰ ਕਰ ਛਿਤ ਪਰ ਗਿਰਿਓ ਬਚਨ ਨ ਭਾਖਿਓ ਜਾਏ ਤਬ ਤਰਨੀ ਹੈ ਤੇ ਉਤਰੇ ਇਕ ਛੁਰਕੀ ਕੇ ਸੰਗ ਰਾਮ ਪਨਾਇ ਤੇ ਬਨਕ ਕੀ ਬੋਰ ਪਰ ਖੁਦੋ ਵਿਹੰਗ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 26 ਸਮੋ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਫਜੂ